ਕੱਚੇ ਰਹਿਣ ਪਰ ਪੱਕਿਆਂ ਦੇ ਭਾਵ ਵੇਖ ਜਾ ਬੁੱਧੂ ਕਹਿੰਦਾ ਇੱਕ ਕਮਲਾ ਹੈ ਇਹ ਬੜਾ ਗੱਲ ਦੱਸੋ ਵੀ ਕੱਚੇ ਪੱਕਿਆਂ ਦੇ ਭਾਵ ਹੀ ਕਦੇ ਦਿਖੇ ਉੱਠ ਕੇ ਸਤਿਗੁਰਾਂ ਕੋਲ ਚਲਾ ਗਿਆ ਆ ਸੁਣਾ ਕੀ ਗੱਲ ਆਖੀ ਬੁੱਧੂ ਦੇ ਬੁੱਧੂ ਮਸਤਾਨੇ ਨੇ ਕਹਦਾ ਗਰੀਬ ਨੂੰ ਜੀ ਉਹਦਾ ਤੇ ਬ੍ਰੇਨ ਪਤਲ ਹੋਇਆ ਜਾਪਦਾ ਦਿਮਾਗ ਖਰਾਬ ਹੈ ਉਹਦਾ ਕਿਉਂ ਜੀ ਕਮਲੀਆਂ ਗੱਲਾਂ ਕਰਦਾ ਮੈਨੂੰ ਕਹਿੰਦਾ ਰਹਿਣ ਦੇ ਕੱਚੇ ਤੇ ਵਿਕ ਜਾਣਗੇ ਪੱਟਿਆਂ ਦੇ ਪਾ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਨਹੀਂ ਉਹਦਾ ਦਿਮਾਗ ਨਹੀਂ ਉਹ ਖਰਾਬ ਹੋਇਆ ਤੂੰ ਉਹਦੀ ਗੱਲ ਸਮਝਣ ਤੱਕ ਨਹੀਂ ਪਹੁੰਚਿਆ ਉਹਦੀ ਬੁੱਧੀ ਤੱਕ ਪਹੁੰਚ ਨਹੀਂ ਸਕਿਆ ਉਹ ਜੋ ਕੁਝ ਕਹਿੰਦਾ ਉਹ ਸੱਚ ਕਹਿੰਦਾ ਸੱਚੇ ਪਾਤਸ਼ਾਹ ਨੂੰ ਯਕੀਨ ਨਹੀਂ ਆਉਂਦਾ ਕਿਤਨਾ ਕੱਟੇ ਰਹਿਣਗੇ ਤੇ ਪੱਟਿਆਂ ਦੇ ਭਾਅ ਵਿਕ ਜਾਣਗੇ ਪਿੜੀਆਂ ਇੱਕਾ ਕਿਨੂੰ ਪੱਟਿਆਂ ਦੇ ਭਾਅ ਵਿਕ ਜਾਂਦੀਆਂ ਸਭ ਕੁਝ ਕਹਿੰਦੇ ਨੇ ਸਾਰਾ ਹੀ ਕੁਛ ਨਹੀਂ ਹਾਂ ਦੱਸ ਲਿਓ ਸੱਚੇ ਪਾਤਸ਼ਾਹ ਕਹਿੰਦੇ ਨੇ ਦੇਖ ਤੇਰੇ ਆਵੇ ਨੇ ਨਾ ਜਿਹੜੇ ਇਹ ਉੱਚੇ ਥਾਂ ਨੇ ਉੱਚੇ ਥਾਂ ਤੇ ਇਹਨਾਂ ਹਰ ਆਏਗਾ ਦਰਿਆ ਰਾਵੀ ਵਿੱਚ ਅਜਿਹਾ ਬਹੁਤਾ ਲਾਹੌਰ ਕਹਿ ਜਾਣਾ ਤੇ ਤੇਰੇ ਪਿੱਲੇ ਆਵੇ ਜਿਹੜੇ ਉੱਚੇ ਥਾਂ ਨੇ ਉਹ ਤੇਰੀਆਂ ਪਿੱਲੀਆਂ ਇੱਡਾਂ ਵੀ ਪੱਕੀਆਂ ਦੇ ਪਾ ਵਿੱਚ ਤੋ ਇਸੇ ਤਰ੍ਹਾਂ ਹੀ ਹੋਇਆ ਹਰ ਆਇਆ ਲਾਹੌਰ ਕਾਫੀ ਰਹਿ ਗਿਆ ਕਿਹਾ ਜਿਹਾ ਆਵਾ ਸੀ ਨਾ ਉਹ ਪੱਕੀਆਂ ਨਾਲ ਵੀ ਬਹੁਤੇ ਮੁੱਲ ਦਾ ਵੇਚ ਗਿਆ ਪਰ ਪਿੱਛੋਂ ਮਸਤਾਨੇ ਨੇ ਕਲਮ ਵਾਹ ਦਿੱਤੀ ਇਸ ਵਾਸਤੇ ਪਾਤਸ਼ਾਹ ਕਹਿੰਦੇ ਨੇ ਮੇਰੀ ਬਾਂਦੀ ਭਗਤ ਛੁਡਾਵਾ ਮੇਰੀ ਬਦੀ ਮਰਿਆਦਾ ਭਗਤ ਛੁਡਾ ਸਕਦਾ ਪਰ ਬਾਂਦਾ ਭਗਤ ਨਾ ਛੁਟਾ ਉਹ ਮੈਂ ਭਗਤ ਬਾਂਦੇ ਮਰਿਆਦਾ ਤੇ ਮੈਂ ਉਹਦੇ ਉੱਤੇ ਕਰ ਸਕਦਾ ਕਹਿੰਦੇ ਇੱਥੋਂ ਵੀ ਲਗਾਈ ਗੱਲ ਹੈ ਇੱਕ ਸਮੇਂ ਮੋਹਕੋ ਦਾ ਬਾਂਦੇ ਤੋਂ ਫਿਰ ਮੋਹਕਾ ਜਵਾਬ ਨਾ ਇੱਕ ਵੇਲੇ ਕਿਤੇ ਮੈਨੂੰ ਵੀ ਬੰਨ ਲੈਣਾ ਉਹਦੇ ਅੱਗੇ ਫਿਰ ਮੈਂ ਵੀ ਜਵਾਬ ਦੇਣਾ ਤੋਂ ਭਾਵ ਕਹਿਣ ਤੋਂ ਪਰਦਾ ਕਾਹਦੇ ਨਾਲ ਵਾਸ ਕੀਤਾ ਹੈ ਪਿਆਰ ਦੇ ਨਾਲ ਅੱਜ ਤੱਕ ਨਾ ਹੀ ਕਦੇ ਕਿਸੇ ਨੂੰ ਗੁੰਗਾ ਰਾਗ ਸੁਣਾਉਂਦਾ ਦਿੱਤਾ ਪੱਥਰ ਬਣ ਗਲਾ ਵਿੱਚ ਤਾਰੂ ਪਾਰ ਨਹੀਂ ਕੋਈ ਜਾਂਦਾ ਦਿੱਤਾ ਆਪਣ ਹੱਥੀ ਪੜ ਕੇ ਕੋਈ ਨਹੀਂ ਘਰ ਨੂੰ ਲਾਂਦਾ ਦਿੱਤਾ ਉਹ ਜੇ ਬਦਲੇ ਸੋਨਾ ਦੇ ਕੇ ਕੋਈ ਨਹੀਂ ਪੁੱਤ ਬਟਾਂਦਾ ਦਿੱਤਾ ਵੈਰੀ ਦਾ ਪੁੱਤ ਗੋਦੀ ਲੈ ਕੇ ਕੋਈ ਨਹੀਂ ਦਿਲੋਂ ਖਣਾਂਦਾ ਦਿੱਤਾ ਆਪਣੇ ਆਪ ਦੇ ਗਾਣੇ ਅੱਗੇ ਕਦੀ ਨਹੀਂ ਕੋਈ ਸੁਣਾਦਾ ਦਿੱਤਾ ਮਾਰ ਪਕੜ ਕੇ ਲੈ ਗਈ ਜਿਸ ਨੂੰ ਉਸ ਨੂੰ ਕਿਸੇ ਨਾ ਆਂਦਾ ਦਿੱਤਾ ਸੂਰਜ ਤਾਂ ਹੀ ਨਾ ਫੜ ਕੋਈ ਕੁੰਜੀ ਵਿੱਚ ਛੁਪਾਉਂਦਾ ਦਿੱਤਾ ਕੋਲੋਂ ਦੇ ਵਿੱਚ ਰੇਤ ਪਵਾ ਕੇ ਕੋਈ ਨਹੀਂ ਤੇਲ ਕਢਾਉਂਦਾ ਦਿੱਤਾ ਤੇ ਸੰਗਤੇ ਸੱਚੀ ਪ੍ਰੀਤੀ ਜੋ ਕੋਈ ਨਹੀਂ ਪ੍ਰੀਤਮ ਪਾਉਂਦਾ ਐਵੇਂ ਨਹੀਂ ਗੁਰੂ ਗੋਬਿੰਦ ਸਿੰਘ ਆਖਿਆ ਕਿ ਸਾਥ ਕਹੂੰ ਸੁਣ ਲਿਓ ਹੋ ਸਦਾ ਜਿਨ प्रेम की ओर से नहीं ब्रह्मा ਯਾਦ ਦਾ ਵਸੀਕਾਰ ਹੈ ਬਾਗ ਵਿੱਚ ਜਾਂਦੇ ਹੋ ਬਾਗ ਦੇ ਵਿੱਚ ਫੁੱਲਾਂ ਦੀ ਖੁਸ਼ਬੂ ਆਏ ਤੁਹਾਡਾ ਉਧਰ ਨੂੰ ਮਨ ਚਲਾ ਜਾਏਗਾ ਖੁਸ਼ਬੂ ਵੱਲ ਕਿੱਥੋਂ ਆਈ ਹੈ ਖੁਸ਼ਬੂ ਦੇਖਿਆ ਤੇ ਫੁੱਲ ਹੈ ਫੁੱਲ ਨੂੰ ਤੋੜੋਗੇ ਤੋੜ ਕੇ ਨਾਸਤਾ ਦੇ ਨਜ਼ਦੀਕ ਲਿਆਓਗੇ ਇਹ ਖੁਸ਼ਬੂ ਹੋਏਗੀ ਉਹਦੇ ਜੇ ਦੂਜੇ ਨੂੰ ਆਖੀ ਉਹ ਜਰਾ ਤੂੰ ਸੁਣੀ ਦੇਖੀ ਕਿ ਅਸੀਂ ਕੋਈ ਮਹਾਰਾਜ ਨੇ ਦੇ ਵਿੱਚ ਖੁਸ਼ਬੂ ਪਾਈ ਜੇ ਉਹਦੇ ਵਿੱਚ ਖੁਸ਼ਬੂ ਨਾ ਹੋਏਗੀ ਤੇ ਫੁੱਲ ਨੂੰ ਪੁੱਛੋਗੇ ਤੇ ਸਾਥੀ ਨਾਲ ਕਹੇ ਫੁੱਲ ਨਾ ਤੇਰੀ ਇਹ ਨਿਰਗੰਧ ਪੋਦਾ ਇਸ ਤਰ੍ਹਾਂ ਮਹਾਤਮਾ ਲਿਖਿਆ ਕਿ ਲਾਈਫ ਇਸ ਬਨਾਵਤ ਇਨਸਾਨ ਦੀ ਜ਼ਿੰਦਗੀ ਇੱਕ ਫੁੱਲ ਹੈ ਆਪ ਆਪੇ ਦੀ ਲਾਭ ਹੈ ਇਨਸਾਨੀ ਜ਼ਿੰਦਗੀ ਫੁੱਲ ਹੈ ਉਹਦੇ ਵਿੱਚ ਜਿਹੜਾ ਸਮਝੋ ਪਿਆਰ ਹੈ ਉਹਦੇ ਵਿੱਚ ਜਿਹੜੀ ਖੁਸ਼ਬੂ ਹੈ ਜੇ ਇਨਸਾਨੀ ਜ਼ਿੰਦਗੀ ਵਿੱਚ ਪਿਆਰ ਹੈ ਤੇ ਉਹ ਸਰਕਾਰ ਆ ਜਾਏਗਾ ਤੇ ਜੋ ਦੇ ਵਿੱਚ ਪਿਆਰ ਨਹੀਂ ਤੇ ਉਹ ਸੰਸਾਰ ਤੇ ਸਰਕਾਰ ਆ ਜਾਏਗਾ ਇਸ ਵਾਸਤੇ ਪਿਆਰ God is love and love is God ਮੁਹੱਬਤ ਖੁਦਾ ਹੈ ਖੁਦਾ ਹੈ ਮੁਹੱਬਤ ਨਾ ਹੋਤਾ ਖੁਦਾ ਕਰ ਮੁਹੱਬਤ ਨਾ ਹੋ ਉਹ ਭਗਵਾਨ ਹੈ ਜਿਹੜਾ ਇਹ ਪਿਆਰ ਦੇ ਵਸੀਕਾਰ ਹੈ ਉਸ ਬੀਬੀ ਦੇ ਪਿਆਰ ਦਾ ਵਸੀਕਾਰ ਹੋ ਕੇ ਤੇ ਭਗਵਾਨ ਨੇ ਉਸ ਨੂੰ ਵਰ ਦਿੱਤਾ ਤੇਰਾ ਪਤੀ ਸਿੱਖ ਹੋਏਗਾ ਤੇਰਾ ਪੁੱਤਰ ਸਿੱਖ ਹੋਏਗਾ ਫਿਰ ਅਗੋ ਜਿਸ ਤਰ੍ਹਾਂ ਕਥਾਵਾਂ ਚੱਲਣਗੀਆਂ ਸੰਤ ਤੁਹਾਨੂੰ ਸੁਣਾਉਣਗੇ ਕਿ ਕਿਸ ਤਰ੍ਹਾਂ ਫਿਰ ਉਹਨਾਂ ਦੀਆਂ ਅਗਾ ਜਾ ਕੇ ਪਿਆਰ ਦੇ ਵਸਤ ਹੋ ਕੇ ਮਨੋ ਕਾਮਨਾ ਪੂਰੀਆਂ ਕਰਦੀਆਂ ਸੋ ਮੇਰਾ ਭਾਵ ਸਿਰ ਕਹਿਣ ਤੋਂ ਕਿ ਅੱਜ ਕੱਲ ਅਸੀਂ ਚੰਦਰਮਾ ਤੇ ਚਲੇ ਗਏ ਹਾਂ ਸਮੁੰਦਰ ਦੀ ਤਹਿ ਨੂੰ ਮਾਪ ਲਿਆ ਅਸਮਾਨ ਸਾਰਾ ਅਸਾਂ ਆਪਣੇ ਕੰਟਰੋਲ 'ਚ ਕਰ ਲਿਆ ਬੜਾ ਕੁਝ ਸਿੱਖ ਗਏ ਆ ਬਹੁਤ ਕੁਝ ਸਿੱਖ ਗਏ ਲੇਕਿਨ ਸਜਣੋ ਇਹ ਪਿਆਰ ਕਰਨਾ ਨਹੀਂ ਪਿਆਰ ਤੋਂ ਅਸੀਂ ਅਧੂਰੇ ਹਾਂ ਪਿਆਰ ਹੈ ਜਿਹੜਾ ਇਹਦੇ ਬਗੈਰ ਕਦੀ ਭਗਵਾਨ ਵੱਸ ਵਿੱਚ ਨਹੀਂ ਆ ਸਕਦਾ ਜਿਨ੍ਹਾਂ ਨੇ ਪਿਆਰ ਕੀਤਾ ਈਸ਼ਵਰ ਨਾਲ ਉਹਨਾਂ ਨੂੰ ਭਗਵਾਨ ਨੇ ਉੱਚੀਆਂ ਪਦਵੀਆਂ ਦਿੱਤੀਆਂ ਉਹਨਾਂ ਦੇ ਨਾਂ ਰਹਿ ਤੇ ਉਹਨਾਂ ਦੀਆਂ ਸਾਖੀਆਂ ਆਈਆਂ ਮੈਂ ਤੁਹਾਡੇ ਸਾਹਮਣੇ ਇੱਕ ਛੋਟੀ ਜੀ ਹਿਸਟਰੀ ਵਿੱਚੋਂ ਅਰੰਭ ਕਰਕੇ ਫਿਰ ਖਤਮ ਕਰ ਦਿਆਂਗਾ ਭਈ ਭਗਵਾਨ ਕਾਦੇ ਵੱਸ ਹੈ ਗੋਬਿੰਦ ਭਾਏ ਭਗਤ ਦਾ ਭੁੱਖਾ ਗੋਬਿੰਦ ਭਾਉ ਭਗਤ ਦਾ ਭੁੱਖਾ ਪਿਆਰ ਤੇ ਭਗਤੀ ਦਾ ਭੁੱਖਾ ਹੈ ਆਪ ਹਿਮਾ ਰੂਪੀ ਭਗਤੀ ਦਾ ਭੁੱਖਾ ਗੋ ਕੇ ਖਿਆਲ ਕਰਨਾ ਸਾਹਿਬ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਉਹ ਪੰਜਾਬ ਸਾਰਾ ਛੱਡ ਦਿੱਤਾ ਤੇ ਜਨਮ ਉਹਨਾਂ ਦਾ ਕਿੱਥੇ ਹੋਇਆ ਪੁੱਤਰ ਪਟਨੇ ਵਿੱਚ ਬਿਹਾਰ ਸੂਬੇ ਵਿੱਚ ਇਹ ਮਰਦੀ ਹੁੰਦੀ ਹੈ ਉਹਨਾਂ ਦੀ ਕਿਤੇ ਭੈਣੀ ਸਾਹਿਬ ਜਿੱਥੇ ਨੇੜੇ ਦੀ ਪਈ ਸਨ ਰੇਤ ਵੀ ਹੁੰਦੀ ਸੀ ਔਰ ਇਹਨੇ ਰੇਤ ਦੇ ਡਿੱਬੇ ਹੁੰਦੇ ਸਨ ਮੈਂ ਤਮਾਰੀ ਆਦਮੀ ਸੌਂ ਜਾ ਤੇ ਰੇਤ ਉੱਡ ਗਿਆ ਉਹਨੂੰ ਕੱਜ ਦੇਣਾ ਪਤਾ ਨਹੀਂ ਲੱਗਣਾ ਵੀ ਇੱਥੇ ਕੋਈ ਬੰਦਾ ਵੀ ਹੈ ਕਿ ਨਹੀਂ ਉੱਥੇ ਮੇਰੇ ਸਾਧੂ ਰਾਮ ਸਿੰਘ ਸੱਜੇ ਪਾਤਸ਼ਾਹ ਨੇ ਅਵਤਾਰ ਧਾਰਿਆ ਉਹਨਾਂ ਰੇਤ ਦੀਆਂ ਟਿੱਬਿਆਂ ਨੂੰ ਵੱਡਾ ਕਰ ਦਿੱਤਾ ਸਾਰੇ ਦੁਨੀਆ ਵਿੱਚ ਫੈਲ ਗਈ ਇੱਥੋਂ ਤੱਕ ਕਿ ਸਿਆਸੀ ਬੰਦੇ ਜਿਹੜੇ ਸਨ ਉਹਨਾਂ ਦੀਆਂ ਵੀ ਕੰਦਾ ਖੜਕਣ ਲੱਗ ਪਈਆਂ ਤੇ ਜਿਹੜੇ ਧਾਰਮਿਕ ਸਨ ਉਹਨਾਂ ਨੇ ਵੀ ਉਹਨਾਂ ਨੂੰ ਆਪਣਾ ਗੁਰੂ ਸਮਝ ਦੋ ਪਾਸੇ ਉਹਨਾਂ ਨੂੰ ਡਰਾ ਦਿੱਤਾ ਐਡੀ ਵੱਡੀ ਉਹ ਸਮਝੋ ਠੀਕੇ ਦਾ ਨਗਰ ਦੀ ਸ਼ੋਹਰਤ ਕੋਈ ਕਿਉਂ ਹੋਈ ਕੰਦਾ ਅੱਗੇ ਉਹ ਸਰਦਾਰੀ ਸਾਹਿਬ ਦੀਆਂ ਰੇਤ ਦੇ ਟਿੰਬੇ ਵੀ ਉੱਥੇ ਤਰ੍ਹਾਂ ਸਨ ਸਿਰਫ ਸਤਗੁਰੂ ਸੱਚੇ ਪਾਤਸ਼ਾਹ ਦੇ ਪ੍ਰਾਗਰਭਾਵ ਦੇ ਨਾਲ ਉਸ ਥਾਂ ਨੂੰ ਇਹੀ ਸਮਝੋ ਅਹਮੀਅਤ ਨਨਕਾਣਾ ਸਾਹਿਬ ਜਿਹੜਾ ਪਾਕਿਸਤਾਨ 'ਚ ਰਹਿ ਗਿਆ ਉੱਥੇ ਇਸੇ ਵਾਸਤੇ ਥਾਂ ਨੂੰ ਪੂਜਣ ਜਾਂਦੇ ਸਨ ਵੀ ਉੱਥੇ ਗੁਰੂ ਨਾਨਕ ਦਾ ਪ੍ਰਾਦਰਭਾਵ ਹੋਇਆ ਪਟਨਾ ਸਾਹਿਬ ਹੋਰ ਵੀ ਸਾਰੀਆਂ ਬੜੀਆਂ ਬੜੀਆਂ ਬਿਲਡਿੰਗਾਂ ਹਰ ਮੈਂ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਵਾਜੀ ਦੋ ਜਹਾਨ ਗੁਰੂ ਆਰ ਗੁਰੂ ਆਕਾਰ ਪੁਰਖ ਸਤਿਗੁਰੂ ਧੰਨ ਸਾਰੇ ਅੱਖ ਤਾਂ ਸ੍ਰੀ ਸਤਿਗੁਰੂ ਪ੍ਰਤਾਪ ਉਹਨਾਂ ਦੇ ਨਾਲ ਪਟਨੇ ਸਾਹਿਬ ਗਿਆ ਇੱਕ ਵਾਰੀ ਗਿਆ ਤੇ ਮੈਂ ਕਈ ਵਾਰੀ ਥਾਂ ਉਹਨਾਂ ਦੇ ਚਰਨਾਂ ਵਿੱਚ ਪਰ ਇੱਕ ਵਾਰੀ ਜਦੋਂ ਪੰਡਤ ਨਿਸ਼ਚਿਤ ਸਿੰਘ ਜੀ ਉੱਥੇ ਉਹ ਕਾਰ ਕਰਦੇ ਹਨ ਨਾ ਗੁਰਦੁਆਰਾ ਬੁਲਾਉਣ ਦੀ ਤੇ ਛੋਟੀ ਜੀ ਕੁੜੀਆ ਸੀ ਜਿਹਦੇ ਵਿੱਚ ਗੁਰੂ ਗੋਬਿੰਦ ਸਿੰਘ ਦਾ ਜਨਮ ਹੋਇਆ ਸੀ ਕੱਚੀ ਜੀ ਹੁਣ ਤੇ ਬੜਾ ਵੱਡਾ ਹਾਲ ਬਣਾਇਆ ਬੜਾ ਕੁਝ ਬਣਾ ਦਿੱਤਾ ਹੈ ਨਾ ਉਹਦੇ ਵਿੱਚ ਗੁਰੂ ਗੋਬਿੰਦ ਸਿੰਘ ਦੀ ਫੋਟੋ ਲੱਗੀ ਹੋਈ ਸੀ ਆ ਵੀ ਉਹ ਗੁਰੂ ਗੋਬਿੰਦ ਸਿੰਘ ਦੀ ਫੋਟੋ ਬਣਾਈ ਹੋਈ ਹੈ ਉਹ ਫੋਟੋ ਹੈ ਨਾ ਬਣਾਈ ਹੋਈ ਕਾਈ ਦਾ ਨਾ ਜਿਹੜਾ ਕਾਈ ਦਾ ਬੂਟਾ ਮੈਂ ਭੁੱਲਦਾ ਨਾ ਮੈਨੂੰ ਨਹੀਂ ਪਤਾ ਉਹਨਾਂ ਕਿਸ ਤਰ੍ਹਾਂ ਬਣਾਇਆ ਪਰ ਨੇੜੇ ਹੋ ਕੇ ਮੈਂ ਵੇਖ ਕੇ ਆਇਆ ਸਾਂ ਅੰਦਾਜ਼ਨ ਕਹਿ ਰਿਹਾ ਹੋ ਸਕਦਾ ਮੈਂ ਗਲਤ ਵੀ ਹੋਵਾਂ ਇਹ ਬਣਾਉਣ ਵਾਲੇ ਨੂੰ ਪਤਾ ਹੋਵੇ ਕਾਈ ਦਾ ਬੂਟਾ ਮੈਂ ਕੁੱਟਦੇ ਨੇ ਮੇਰੇ ਖਿਆਲ ਅਨੁਸਾਰ ਉਦੋਂ ਦੀ ਜਦੋਂ ਮਾਹੀ ਸਰਹੰਦ ਤੋਂ ਪਤਾ ਲੈ ਕੇ ਆਇਆ ਨਾ ਤੇ ਉਹ ਕਾਈ ਦਾ ਬੂਟਾ ਤਾਂ ਪੁੱਟ ਗਏ ਜੋ ਥਾਂ ਜਰਮ ਕੀਤੀ ਤੇ ਉਹਨਾਂ ਨੇ ਪੁੱਟਿਆ ਬੂਟਾ ਦੇ ਆਖਿਆ ਲੋ ਉਹਨਾਂ ਦੀ ਹੁਣ ਜੜਾ ਜਿਹੜੀਆਂ ਨੇ ਸਭ ਇਹ ਵੀ ਗੁਰੂ ਗੋਬਿੰਦ ਸਿੰਘ ਦੀ ਫੋਟੋ ਹੈ ਇਹਦੇ ਨਾਲ ਹੀ ਲੱਗਦੀ ਦੂਜੀ ਵੀ ਫੋਟੋ ਵੇਖ ਲਓ ਇਹਦੇ ਨਾਲ ਲੱਗਦੀ ਫਿਰ ਤੁਸੀਂ ਤੀਜੀ ਫੋਟੋ ਵੀ ਵੇਖ ਲਓ ਇਹਦੇ ਨਾਲ ਲੱਗਦੀ ਉਹ ਸਾਹਮਣੀ ਹੋਰ ਚੌਥੀ ਫੋਟੋ ਵੀ ਵੇਖ ਲਓ ਤੇ ਤੁਸੀਂ ਆਪ ਦੇਖ ਲਓ ਇਹਨਾਂ ਫੋਟੋਆਂ ਵਿੱਚ ਫਰਕ ਹੈ ਕਿ ਨਹੀਂ ਪਰ ਪਾਉ ਤਾਂ ਨਾ ਨਾ ਫਰਕ ਹੋਇਆ ਜੇ ਕਿਸੇ ਨੇ ਉਹਨਾਂ ਨੂੰ ਦਰਸ਼ਨ ਕੀਤੇ ਹੋਣ ਤੇ ਤਾਂ ਇਹਨਾਂ ਨੂੰ ਪਤਾ ਹੋਇਆ ਨਾ ਗੁਰੂ ਗੋਬਿੰਦ ਸਿੰਘ ਜੀ ਆ ਇਹ ਕਲਪਤ ਫੋਟੋ ਹੈ ਕਿਸੇ ਨੂੰ ਦਰਸ਼ਨ ਨਹੀਂ ਹੋਇਆ ਆ ਸਾਡੇ ਠੀਕ ਆ ਲੋਕੀ ਕਹਿੰਦੇ ਨੇ ਜਾਂ ਉਹਨਾਂ ਨੂੰ ਸੁਪਨੇ ਵਿੱਚ ਹੋ ਜਾਓ ਤਾਂ ਵੀ ਚਿੱਤਰ ਕਰ ਸਕਦੇ ਹਨ ਸੁਪਨੇ ਵਿੱਚ ਵੀ ਉਹ ਅਕਾਲ ਪੁਰਖ ਦੇ ਗੁਰੂ ਦਰਸ਼ਨ ਦੇ ਜਾਵੇ ਤਾਂ ਵੀ ਉਹਨਾਂ ਨੂੰ ਕੋਈ ਭਲਾ ਹੋ ਜਾਂਦਾ ਪਰ ਸੱਚੀ ਸਾਨੂੰ ਤੇ ਸੁਪਨੇ ਵਿੱਚ ਬੜੀ ਵੱਡੀ ਅਵਸਥਾ ਹੋਏ ਤਾਂ ਜਾ ਕੇ ਸੁਪਨੇ ਵਿੱਚ ਦਰਸ਼ਨ ਹੋ ਨਹੀਂ ਤਾਂ ਸੁਪਨੇ ਵਿੱਚ ਤਾਂ ਸਿੱਖੂ ਆ ਡਿੱਗ ਡਿੱਗ ਕੇ ਮਰਨੇ ਆ ਰਾਤ ਨੂੰ ਸੁਪਨੇ ਵਿੱਚ ਕਿਸੇ ਨੇ ਜਾਨ ਕੱਢ ਮਾਰੀ ਕਿਸੇ ਨੇ ਸਾਡੇ ਜਾਨ ਕੱਢ ਮਾਰੀ ਕਿਸੇ ਨੂੰ ਅੱਖਾਂ ਗਾਲਾਂ ਕੱਢੀਆਂ ਇਹ ਸੁਪਨੇ ਸਾਨੂੰ ਭੈੜੇ ਹੀ ਆਉਂਦੇ ਨੇ ਚੰਗੇ ਸੁਪਨੇ ਤਾਂ ਆਉਂ ਜੇ ਸਾਡੀ ਆਤਮਾ ਚੰਗੀ ਹੋਵੇ ਸਿਮਰਨ ਕਰਦੇ ਸੀ ਸੌਂ ਜਾਏ ਅਖੂ ਰਾਤ ਦੇ ਸੱਤੇ ਪਾਤਸ਼ਾਹ ਦੀ ਫੋਟੋ ਹੈ ਨਾ ਜਿਹੜੀ ਤੁਸੀਂ ਦੇਖੀ ਹੋਈ ਹੈ ਇੱਕ ਫੋਟੋ ਹੈ ਜਿਹੜੇ ਅੱਗੇ ਸ਼ਹੀਦ ਹਨ ਤੇ ਪਿੱਛੇ ਸਤਗੁਰੂ ਜੀ ਘੋੜਿਆਂ ਤੇ ਚੜੇ ਹਨ ਉਹ ਇੱਕ ਮੁਸਲਮਾਨ ਹੋਇਆ ਜਦੋਂ ਸਤਗੁਰੂ ਜੀ ਲੁਧਿਆਣੇ ਆਏ ਨੇ ਨਾ ਤੇ ਸੱਤੇ ਪਾਸਾ ਅੱਗੇ ਘੋੜੀ ਤੇ ਚੜੇ ਜਾਂਦੇ ਹਨ ਤੇ ਉਹਨਾਂ ਨੇ ਪੁੱਛਿਆ ਵੀ ਇਹ ਘੋੜਿਆਂ ਵਾਲੇ ਜਿਹੜੇ ਨੇ ਇਹ ਕੌਣ ਕੌਣ ਨੇ ਤੇ ਇਹਨਾਂ ਦਾ ਸਤਗੁਰ ਕਿਹੜਾ ਹੈ